ਉਹ ਅੱਜ ਕੱਲ ਹਾਲੀਵੁੱਡ ਵਾਲਿਆ ਨਾ ਖੈਂਦੇ ਨੇ ਆ ਉੱਠੇ ਜੋ ਸਟਰੀਟਾਂ ਵਿੱਚੋਂ ਮੁੰਡੇ ਬੱਲੀਏ ਦੇਖ ਲੈ ਇੰਡਸਟਰੀ ਤੇ ਰਾਜ ਕਰਦੇ ਮੇਨ ਸਟਰੀਮ ਦੇ ਜੋ ਗੁੰਡੇ ਬੱਲੀਏ ਮਾਰਦੇ ਆ ਜਦੋਂ ਗੇਮ ਵਿੱਚ ਐਂਟਰੀ ਆ ਦੁੱਕੀ ਟਿੱਕੀ ਬਾਉਂਡਰੀ ਤੋਂ ਬਾਹਰ ਖੜਦੇ ਨਹੀਂ ਜਿੱਥੇ ਕਾਲੀ ਹੁੱਡੀ ਵਾਲਾ ਤੇਰਾ ਯਾਰ ਬੁੱਕਦਾ ਉੱਥੇ ਗੁੱਚੀ ਸੂਟਾਂ ਵਾਲੇ ਨਹੀਂ ਸਟਾਰ ਖੜਦੇ ਕਾਲੀ ਹੁੱਡੀ ਵਾਲਾ ਤੇਰਾ ਯਾਰ ਬੁੱਕਦਾ ਉੱਥੇ ਗੁੱਚੀ ਸੂਟਾਂ ਵਾਲੇ ਨਹੀਂ ਸਟਾਰ ਖੜਦੇ ਹਾਈ ਨੈਕ ਸ਼ੂਜ਼ ਮੁੰਡਾ ਹੁੱਡੀ ਪਾਉਂਦਾ ਕਾਲੀ ਸਾਮ ਸਾਮ ਰੱਖੀ ਇੱਕ ਦਾਦੇ ਦੀ ਰੰਗਾਲੀ ਤੇਰਾ ਬਚਣਾ ਨਹੀਂ ਕੱਖ ਕਿਤੇ ਪਛਾਣਾ ਤੂੰ ਪਾਲੀ ਕਹਿੰਦੇ ਮੁੰਡਾ ਰੀਅਲ ਸਟਾਰ ਬਾਕੀ ਰਹਿਣ ਗੂੰਦ ਜਾਲੀਆ ਕਾਲੀ ਹੁੱਡੀ ਸਾਡੀ ਅੰਬਰਾਂ ਤੇ ਗੁੱਡੀ ਉਤੋਂ ਯਾਰ ਮਲੰਗ ਨਜ਼ਾਰੇ ਜਾਂਦੇ ਲੁੱਟੀ ਪਰ ਰੰਗ ਬੇਰੰਗੇ ਇੱਥੇ ਘੁੰਮਦੇ ਬਥੇਰੇ ਇਹ ਗੁੱਚੀ ਸੂਟਾਂ ਵਾਲੇ ਘੁੰਮਦੇ ਚਾਰ ਚੁਫੇਰੇ ਮੇਰੇ ਮੱਡੀ ਬੰਗਾ ਮੇਰੇ ਨਾਲ ਦਾ ਨਹੀਂ ਕੋਈ ਵੂਰ ਮਿੱਤਰਾਂ ਨਾਲ ਪਾਲਦਾ ਨਹੀਂ ਕੋਈ ਪਰ ਬਾਹਰੋਂ ਤਾਂ ਹਰ ਕੋਈ ਜੱਜ ਕਰੀ ਜਾਂਦਾ ਪਰ ਅੰਦਰੋਂ ਐ ਕੀਆ ਮੈਨੂੰ ਜਾਣਦਾ ਨਹੀਂ ਕੋਈ ਹਾਂ ਮੱਡੀ ਬੰਗਾ ਮੇਰੇ ਨਾਲ ਦਾ ਨਹੀਂ ਕੋਈ ਵੂਰ ਮਿੱਤਰਾਂ ਨਾਲ ਪਾਲਦਾ ਨਹੀਂ ਕੋਈ ਪਰ ਬਾਹਰੋਂ ਤਾਂ ਹਰ ਕੋਈ ਜੱਜ ਤੇਰੀ ਜਗ੍ਹਾ ਪਰ ਅੰਦਰੋਂ ਮੈਂ ਕੀਆ ਮੈਨੂੰ ਜਾਣਦਾ ਨਹੀਂ ਕੋਈ ਕਾਲੀ ਹੁੱਡੀ ਵਾਲਾ ਤੇਰਾ ਯਾਰ ਮੁੱਕਦਾ ਉੱਥੇ ਗੁੱਚੀ ਸੁੱਟਾਂ ਵਾਲੇ ਨਹੀਂ ਸਟਾਰ ਖੜਦੇ